ਤੱਤੀ ਦੋ ਨਾ ਪਲਵੇ ਜੇ ਜਨ ਟੁੰਬੀ ਦੇ ਫਰੀਦਾ ਜੇ ਜੋ ਡੋਹਾਗਣ ਰੱਬ ਦੀ ਝੁਰੇਂਦੀ ਝਰੇ ਚੋਰੇ ਦੀ ਝਰੇ ਤਤੀ ਦੋਏ ਨਾ ਪਲਵਾ ਜੇ ਗਰਮ ਪਾਣੀ ਹੋਵੇ ਨਾ ਕਿਸੇ ਛੋਟੇ ਜਿਹੇ ਬੂਟੇ ਨੂੰ ਗਰਮ ਪਾਣੀ ਨਾਲ ਸਿੱਝ ਜਾਈਏ ਤਾਂ ਉਹ ਪੱਤੇ ਨਹੀਂ ਫੁੱਟਦੇ ਹੁੰਦੇ ਜੋ ਜੇ ਗਰਮ ਗਰਮ ਪਾਣੀ ਪਾਈ ਜਾਈਏ ਰੋਜ਼ ਨਾ ਪਲਵਾ ਜੇ ਜਲ ਡੁੱਬੀ ਦੇ ਭਾਵੇਂ ਉਹਨੂੰ ਡਬੋ ਦੋ ਪਾਣੀ 'ਚ ਉਹਦਾ ਨੁਕਸਾਨ ਹੋ ਜਾਊਗਾ ਪੌਦੇ ਦਾ ਉਹਨੂੰ ਫਾਇਦਾ ਨਹੀਂ ਉਹ ਪਾਣੀ ਦਾ ਪਾਣੀ ਗਰਮ ਹੈ ਤੱਤੀ ਦੋਏ ਤੱਤੀ ਦੋਏ ਗਰਮ ਪਾਣੀ ਨੇ ਉਹ ਜਿਹੜੀਆਂ ਬਰੀਕ ਜੜਾਂ ਨੇ ਨਾਸ ਕਰ ਦੇਣਾ ਉਹਨਾਂ ਦਾ ਨਵੀਆਂ ਜੜਾਂ ਨਹੀਂ ਵੜਨੀਆਂ ਪਹਿਲੀਆਂ ਦਾ ਵੀ ਨੁਕਸਾਨ ਹੋ ਜਾਣਾ ਨਾ ਪੱਲਵਾ ਉਹਦੇ ਨਾਲ ਨਹੀਂ ਉਹਨੂੰ ਪੱਤੇ ਫੁੱਟ ਲੈਣਾ ਜੇ ਜਲ ਟੂਪੀ ਦੇ ਭਾਵੇਂ ਡਬੋ ਦੋ ਉਹਨੂੰ ਕਰ ਪਾਣੀ ਚ ਫਿਰ ਤੇ ਛੇਤੀ ਮਰ ਜੂ ਰੀਦਾ ਜੋਟ ਹਾਗਣ ਰੱਬ ਦੀ ਝੁਰੈਂਦੀ ਝੁਰੈਂਦੀ ਤੋਂ ਇਹ ਕੀ ਹੈ ਬਹਾਲ ਦੀ ਗੱਲ ਹੈ ਜਿਹੜੀ ਮਾਇਆ ਦੀ ਭੁੱਖ ਹੈ ਨਾ ਕਲਪਨਾ ਸਾਡੇ ਅੰਦਰ ਇਹ ਤੱਤੀ ਤੋਂ ਹੈ ਜਿੰਨਾ ਜਰ ਮਾਇਆ ਦੀ ਭੁੱਖ ਅੰਦਰ ਹੈ ਇਹ ਕੋਇਆ ਹੋਇਆ ਵੀ ਨਹੀਂ ਉਗਦਾ ਪਹਿਲੀ ਗੱਲ ਤਾਂ ਇੱਕ ਹੁੰਦਾ ਨਹੀਂ ਜੇ ਇੱਕ ਹੋ ਵੀ ਜਾਵੇ ਫਿਰ ਵੀ ਮਾਇਆ ਦੀ ਭੁੱਖ ਹੈ ਫਿਰ ਉਹਨੂੰ ਪੱਤਾ ਨਹੀਂ ਫੜਦਾ ਪਲਵਾ ਫਿਰ ਪੱਤਾ ਨਹੀਂ ਫੜਦਾ ਅੱਗੇ ਨਹੀਂ ਵੱਧਦਾ ਉਹ ਉੱਥੇ ਕਿ ਰਹਿ ਜਾਊਗਾ ਪਲਵਾ ਭਾਵੇਂ ਉੱਥੇ ਪਾਣੀ ਘੜਾ ਦੋ ਕੋਡੇ ਕੋਡੇ ਉਹ ਚ ਛੋਟੇ ਛੋਟੇ ਬੀਜ ਲਾ ਦਿੰਦੇ ਨੇ ਸਬਜ਼ੀ ਵਾਲੇ ਉੱਗੇ ਹੋਏ ਹੁੰਦੇ ਨੇ ਪਹਿਲਾਂ ਬੀਜ ਉੱਗ ਜਾਂਦੇ ਨੇ ਫਿਰ ਉਹ ਲਾ ਦਿੰਦੇ ਨੇ ਜੇ ਉੱਤੇ ਗਰਮ ਪਾਣੀ ਪਾਈ ਜਾਏ ਅੱਗੇ ਨਹੀਂ ਵਧਦਾ ਫਿਰ ਬੀਜ ਸਗੋਂ ਮੁਰਝਾ ਜਾਊਗਾ ਜੇ ਉੱਥੇ ਭਰਤੀ ਹੈ ਗਰਮ ਪਾਣੀ ਫਿਰ ਖਤਮ ਹੋ ਜਾਊਗਾ ਇਸ ਕਰਕੇ ਜੇ ਅੰਦਰ ਇੱਛਾ ਮਾਇਆ ਦੀ ਹੈ ਅੱਗ ਦੀ ਇੱਛਾ ਹੈ ਅੰਦਰ ਨਾਮ ਪ੍ਰਫੁੱਲਤ ਨਹੀਂ ਹੁੰਦਾ ਗਿਆਨ ਦਾ ਪੌਦਾ ਜਿਹੜਾ ਹੈ ਵੱਡਾ ਨਹੀਂ ਹੁੰਦਾ ਇਹਨੂੰ ਫੜ ਲੈਣ ਫੜ ਲੱਗਣਾ ਤਾਂ ਇੱਕ ਪਾਸੇ ਪੱਤਾ ਵੀ ਨਹੀਂ ਫੁੱਟਦਾ ਪੱਲਵਾ ਪੱਤੇ ਨਵੇਂ ਫੁੱਟਣੇ ਨਵੇਂ ਪੱਤੇ ਨਹੀਂ ਫੁੱਟਦੇ ਅੱਗੇ ਨਹੀਂ ਚੱਲਦੀ ਹਾਂਜੀ ਫਰੀਦਾ ਜੋ ਡਹਾਗਣ ਰੱਬ ਦੀ ਚੁਰੇਂਦੀ ਚੁਰੇ ਐਵੇਂ ਜੋ ਦੁਹਾਗਣ ਰੱਬ ਦੀ ਹੈ ਰੱਬ ਦੀ ਦੁਹਾਗਣ ਇੱਥੇ ਹੈ ਜਿਹੜਾ ਰਾਮ ਉਦਕ ਹੈ ਸ਼ੀਤਲ ਜਲ ਹੈ ਸ਼ੀਤਲ ਜਲ ਤੋਂ ਜਿਹੜਾ ਸਖਣਾ ਰਹਿ ਗਿਆ ਪੌਦਾ ਇਹਨੂੰ ਸ਼ੀਤਲ ਜਲ ਨਹੀਂ ਮਿਲਿਆ ਐਵੇਂ ਜਿਹਨੂੰ ਗਿਆਨ ਠੰਡਾ ਕਰਨ ਵਾਲਾ ਨਹੀਂ ਮਿਲਿਆ ਆਤਮ ਗਿਆਨ ਨਹੀਂ ਮਿਲਿਆ ਦੁਹਾਗਣ ਰੱਬ ਦੀ ਉਹ ਝੂਰਦੀ ਹੋ ਰਹਿੰਦੀ ਝੁਰੇਂਦੀ ਚਰੇ ਉਹ ਝੂਰਦਾ ਰਹਿੰਦਾ ਉਹ ਅੱਗੇ ਉਹਦੀ ਬੁੱਧੀ ਕਮੇ ਨਹੀਂ ਕਰਦੀ ਉਹਦੇ ਕੋਲ ਬੁੱਧੀ ਉਹ ਵਿਵੇਕ ਬੁੱਧੀ ਆਉਂਦੀ ਹੋਈ ਦੀ ਉਹਦੀ ਬੁੱਧ ਵਿਵੇਕ ਬੁੱਧੀ ਦਾ ਰੂਪ ਨਹੀਂ ਧਾਰਨ ਕਰਦੀ ਉੱਥੇ ਹੀ ਮੁਰਝਾ ਜਾਂਦੀ ਹੈ ਬੁੱਧੀ ਅੱਗੇ ਨਹੀਂ ਚੱਲਦੀ ਮੁਰਝਾ ਜਾਂਦੀ ਹੈ ਹਾਂਜੀ